ਸਵਈਆ ਤੋਹੀ ਲੋਕੋ ਕਿਉ ਮੁਸਲੀ ਯਰ ਬੀਰ ਤਵੈ ਸੰਗ ਤੀਰ ਪ੍ਰਹਾਰੇ ਐਤ ਲੀਏ ਏਕ ਬਾਰੀ ਬੈਰਨ ਪ੍ਰਾਨ ਬਿਨਾ ਕਰ ਭੂ ਪਰ ਡਾਰੇ ਏਕ ਬਲੀ ਗਏ ਹਾਥਨ ਸੋ ਛਿਤ ਪੈ ਕਰ ਕੋ ਫਿਰਾਏ ਪਛਾਰੇ ਜੀਵਤ ਜੋ ਬਚੇ ਬਲ ਤੇ ਰਣ ਧਿਆਗ ਸੋ ਨਿਰਪ ਤੀਰ ਸਿਧਾਰੇ ਚਉਪਈ ਜਰਾ ਸਿੰਧ ਪੈ ਜਾਏ ਪੁਕਾਰੇ ਖੜਗ ਸਿੰਘ ਰਣ ਭੀਤਰ ਮਾਰੇ ਇਓ ਸੁਨ ਕੈ ਤਿਨਗੇ ਮੁਖ ਬੈਨਾ ਰਿਸ ਕੇ ਸੰਗ ਅਰਨੁ ਭੈ ਨੈਨਾ ਆਪਣੇ ਮੰਤਰੀ ਸਵੈ ਬੁਲਾਏ ਤਿਨ ਪ੍ਰਤ ਭੂਪਤ ਬਚਨ ਸੁਨਾਏ ਖੜਕ ਸਿੰਘ ਜੂਝੇ ਰਣ ਮਾਹੀ ਔਰ ਸੁਵਡ ਕੋ ਤੇਹ ਸਮ ਨਾਹੀ ਖੜਕ ਸਿੰਘ ਸੋ ਸੂਰੋ ਨਾਹੀ ਤੇਹ ਸਮਝਾਇ ਦਰੈ ਰਣ ਮਾਹੀ ਆਪ ਤੁਮ ਕਹੋ ਕੌਣ ਬਿਦ ਕੀਜੈ ਕੌਣ ਸੁਵਟ ਕੋ ਆਇਸ ਦੀਜੈ ਜਰਾ ਸਿੰਧ ਨਿਰਪ ਸੋ ਮੰਤਰੀ ਬਾਚ ਦੋਹਰਾ ਤਬ ਬੋਲਿਓ ਮੰਤਰੀ ਸਮਤ ਜਰਾ ਸਿੰਧ ਕੇ ਤੀਰ ਸਾਂਝ ਪਰੀ ਹੈ ਅਬ ਨਿਰਭਤ ਕੌਣ ਲਰੇ ਰਣਵੀਰ ਉਤਰਾ ਦਾ ਚੁਪ ਹੋਏ ਰਹੋ ਮੰਤਰੀ ਕਹੀ ਜਬ ਗਾਥ ਇਤ ਮੁਸਲੀ ਤਰਤਾ ਗਇਓ ਜਾਹ ਤੇ ਬ੍ਰਿਜਨਾਥ ਮੁਸਲੀ ਬਾਜ ਕਾਨ ਸੋ ਦੋਰਾ ਕਿਰਪਾ ਸਿੰਧ ਇਹ ਕੌਣ ਸੋਤ ਖੜਕ ਸਿੰਘ ਜੇ ਨਾਮ ਐਸੋ ਆਪਣੀ ਬੈਸ ਮੈਂ ਨਹਿ ਦੇਖਿਓ ਬਲ ਧਾਮ ਚਉ ਪਈ ਤਾਤੇ जा की कथा प्रकाशो मेरे मन को परम विनाशो ਐਸੀ ਬੇਸੋ ਭਲ ਜਬ ਕਹਿਓ ਸੁਣ ਸ੍ਰੀ ਕ੍ਰਿਸ਼ਨ ਮੋਹਨ ਭੈ ਰਿਓ ਕਾਨ ਬਾਜ ਸੋ ਉਠਾ ਪੁਨ ਬੋਲਿਓ ਬ੍ਰਿਧਨਾਥ ਕਿਰਪਾਵੰਤ ਹਵੈ ਬੰਦ ਸਿਓ ਸੁਨ ਬਲ ਜਾ ਕੀ ਗਾਥ ਜਨਮ ਕਥਾ ਭੂਪਤ ਕਹੋ ਦੋਹਰਾ ਖਾਟ ਮੁਖ ਰਵਾ ਗਨੇਸ਼ ਪੁਨ ਸਿੰਘੀ ਰਖ ਕਨ ਸਿਆਮ ਆਦ ਬਰਨ ਬਿਦ ਪੰਚ ਲੈ ਧਰਿਓ ਖੜਗ ਸਿੰਘ ਨਾਮ ਦੋਹਰਾ ਖਰਗ ਰੰਭਿਆ ਤਨ ਗਰਮਿਤਾ ਸਿੰਘ ਨਾਦ ਕਮਸਾਨ ਪੰਜ ਬਰਨ ਕੋ ਗੁਣ ਲਿਓ ਏ ਭੂਪਤ ਬਲਵਾਨ ਛਪੈ ਖਰਗ ਸੰਤ ਸਿਵ ਤਾ ਦਈ ਤੇ ਹੇ ਜੀਤ ਆਤੇ ਬਹੁ ਸੁੰਦਰਤਾ ਰਮਾ ਦਈ ਤਿਨ ਬਿਮਾਲ ਅਮਾਲ ਮਾਤੇ ਗਰਮਾ ਸਿਧ ਗਨੇ ਸਿੰਘ ਰਿਖ ਸਿੰਘ ਨਾਦ ਦੀ ਕਰਤ ਅਧ ਕਮਸਾਨ ਹੈ ਕਨ ਸਿਆਮ ਹੇਤ ਕੀਯ ਇਹ ਬਿਦ ਪ੍ਰਕਾਸ਼ ਭੂਪਤ ਕੀਓ ਸੁਨ ਹਲਧਰ ਇਮ ਮੈਂ ਕਹਿਓ ਬ੍ਰਿਜਨਾਥ ਅਨਾਥ ਸਨਾਥ ਤੁਮ ਬੜੋ ਸਤਰ ਰਣ ਮਧ ਹੈ ਓਮ ਸੋਰਠਾ ਪੁਨ ਬੋਲਿਓ ਬ੍ਰਿਜਚੰਦ ਸੰਕਰ ਖਣ ਸੋ ਕਿਰਪਾ ਕਰ ਜਾਦ ਵੇਕ ਮਤਿ ਮੰਦ ਗਰਭ ਕਰੈ ਬਹੁ ਪੂਜਾ ਕੋ ਚਉਪਈ ਜਾਦਵ ਬੰਸਮਾਨ ਪਉ ਭਾਰੀ RAM ਸਿਆਮ ਹਮਰੇ ਰਖਵਾਰੀ ਡੀਠਾਨ ਕੋ ਆਣਤ ਨਾਹੀ ਤਾ ਕੋ ਫਲ ਪਾਇਓ ਜਗ ਮਾਹੀ ਗਰਭ ਪ੍ਰਹਾਰੀ ਸ੍ਰੀ ਤਰ ਜਾਨੋ ਮੇਰੋ ਕਰਿਓ ਸਾਚ ਕਰਮਾਨੋ ਤੇਹ ਕੇ ਹੇਦ ਭੂਪ ਅਵਤਰਿਓ ਇਹ ਵਿਦਿਆਨ ਵਿਧਾਤਾ ਕਰਿਓ ਦੋਹਰਾ ਕਾਂ ਰੰਗ ਭੂਪਾਲੇ ਕਰਿਓ ਇਤੋ ਸੰਗਰਾਮ ਜਾਦਵ ਗਰਭ ਵਿਨਾਸ਼ ਹੇਤ ਉਪਜਾਇਓ ਸ੍ਰੀ ਰਾਮ ਚੌਪਈ ਜਾਦਵ ਕੁਲ ਤੇ ਗਰਭ ਨੰਗਿਓ ਇਨ ਕੀ ਨਾਸੇ ਰਖ ਪਇਓ ਦੁਖ ਕੈ ਸ੍ਰਾਮ ਮਨੀਸ਼ਵਰ ਦਇ ਹੈ ਏਕ ਸਮੈ ਸਭੀ ਕੋ ਛੈ ਹੈ ਦੋਰਾ ਹੁਣ ਬੋਲਿਓ ਸ੍ਰੀ ਕ੍ਰਿਸ਼ਨ ਜੀ ਪੰਕਜ ਨਾਨ ਵਿਸਾਲ हे ਮੁਸਲੀ ਤਰ ਬੁੱਧ ਬਰ ਸੁਨ ਅਬ ਕਥਾ ਰਸਾਲ ਚਉਪਈ ਸੁਨ ਦੈ ਸ਼ਰਵਣ ਬਾਦ ਕਉ ਤੋ ਸੋ ਕਮਨ ਜੁਧ ਕਰ ਜੀਤੈ ਮੋਸੋ ਖੜਗ ਸਿੰਘ ਮੋ ਅੰਤਰ ਨਾਹੀ ਮੋਇ ਸਰੂਪ ਵਰਤਤ ਜਗ ਮਾਹੀ ਸਾਜ ਗਇਓ ਹੈ ਹੇ ਬਲਦੇਵਾ ਪਾਇਓ ਨਹਿਨ ਕਿਸੂ ਏ ਭੇਵਾ ਸੂਰਨ ਮੈਂ ਕੋਈ ਸਮ ਨਾਹੀ ਮੇਰੋ ਨਾਮ ਬਸੈ ਰਿਦ ਮਾਹੀ ਦੋਰਾ ਉਦਰ ਮਾਜ ਬਸ ਮਾਸ ਦਾਸ ਤਜ ਭੋਜਨ ਜਲ ਪਾਨ ਪਵਨ ਹਾਰੀ ਹੋਇ ਵਰਦੀ ਨੋ ਭਗਵਾਨ ਦੋਹਰਾ ਰਿਪ ਜੀਤਨ ਕੋ ਬਰ ਲਿਓ ਖੜਗ ਸਿੰਘ ਬਲਵਾਨ ਬਹੁਰ ਤਪੱਸਿਆ ਬਣ ਕਰੀ ਦਵਾਦਸ ਬਰਖ ਪ੍ਰਵਾਨ ਵੀ ਬੀਤੀ ਕਥਾ ਭਇਓ ਤਬ ਭੋਰ ਜਾਗੇ ਸੁੜ ਦੂ ਦਿਸਿਓਰ ਜਰਾ ਦਲ ਸਜਰਣ ਆਇਓ ਜਾਦਵ ਦਲ ਬਲ ਲੈ ਸਮਹਾਇਓ ਸਵਈਆ ਸ੍ਰੀ ਬਲਦੇਵ ਸਭੈ ਦਲ ਲੈ ਜਿਤ ਤੇ ਉਮੜਿਓ ਉਤ ਤੇ ਓਏ ਆਏ ਜੁਦ ਕੀਓ ਹਰ ਲੈ ਜਪਾਨ ਹਕਾਰ ਹਕਾਰ ਪ੍ਰਹਾਰ ਲਗਾਏ ਏਕ ਪਰੇ ਪਰ ਜੂਈ ਤਰਾ ਪਰ ਏਕ ਲਰੈ ਮਿਲ ਕੈ ਇਕ ਧਾਏ ਮੂਸਲ ਲੈ ਬਹਰੋ ਕਰ ਮੈਂ ਮਾਰੀ ਮਾਰ ਕਨੇ ਜਮ ਧਾਮ ਪਠਾਏ ਸੋਈਆ ਰੋਸ ਪਇਓ ਕਨ ਸਿਆਮ ਲਿਓ ਤਨ ਬਾਣ ਸੰਭਾਰਤੀ ਉਠਤਾਇਓ ਆਣ ਪਰਿਓ ਤਬ ਹੀ ਤਿਨ ਪੈ ਰਿਪ ਕੋ ਹਤ ਕੈ ਨਦ ਸਰੋਣ ਬਹਾਇਓ ਬਾਜ ਕਰੀ ਰਤ ਪਾਤੇ ਵਿਪਤ ਪਰੀ ਰਨ ਮੈਂ ਨਹਿ ਕੋ ਠਹਿਰਾਇਓ ਭਾਜਤ ਜਾ ਸਵੈ ਰਿਸ ਖਾਤ ਕਛੂ ਨਾ ਬਸਾਤ ਕਹੈ ਦੁਖ ਪਾਇਓ ਸਵਈਆ ਆਕੇ ਕੀ ਸੈਨ ਭਜੀ ਜਬ ਹੀ ਤਪ ਪੌਰਖ ਖਸਰੀ ਬ੍ਰਿਜਰਾਜ ਸੰਭਾਰਿਓ ਠਾਡੋ ਜਹਾਂ ਦਲ ਕੋ ਪਤਿ ਹੈ ਤਹਾਂ ਜਾਏ ਪਰਿਓ ਚਿਤ ਬੀਜ ਵਿਚਾਰਿਓ ਸ਼ਸਤਰ ਸੰਵਾਰ ਮੁਰਾਰ ਸਭੈ ਨਿਰਵਠਾਡੋ ਜਹਾ ਤੇ ਹੋਰ ਸਿਧਾਰਿਓ ਬਾਣ ਕਮਾਨ ਗਹੀ ਕਨ ਸਿਆਮ ਜਰਾ ਸਿੰਧ ਕੋ ਅਭਿਮਾਨ ਉਤਾਰਿਓ ਸਵਈਆ ਸ੍ਰੀ ਬਲਬੀਰ ਸਰਾਸਣ ਤੇ ਜਬ ਤੀਰ ਛੁਟੇ ਤਬ ਕੋ ਠਹਰਾਵੈ ਜੈ ਲਗੇ ਜੇ ਕੇ ਔਰ ਮੈਂ ਸਰ ਸੋ ਛਿਨ ਮੈਂ ਜਮ ਧਾਮ ਸਿਧਾਵੈ ਐਸੋ ਨਾ ਕੋ ਪ੍ਰਗਟਿਓ ਜਗ ਮੈਂ ਭਟ ਜੋ ਸਮਹਾਇ ਕੈ ਜੁਦ ਮਚਾਵੈ ਭੂਪਤ ਕੋ ਨਿਜ ਬੀਰ ਕਹੈ ਹਰਿ ਮਾਰਤ ਸੈਨ ਚਲਿਓ ਰਣ ਆਵੈ ਸਵਈਆ ਸਿਆਮ ਕੀ ਔਰ ਤੇ ਬਾਣ ਛਟੇ ਨਿਰਭ ਕੇ ਦਲ ਕੇ ਬਹੁ ਵੀਰ ਨਕਾਏ ਜੀਤ ਗਿਆਏ ਫਿਰੇ ਹਰ ਸੋ ਛਿਨ ਬੀਜ ਤੇ ਉ ਜਮ ਤਾਮ ਪਠਾਏ ਕੌਤਕ ਕੈ ਯੌਰਨ ਮੈਂ ਅਤਿ ਆਤਰ ਹੋਏ ਤਿਨ ਬੈਣ ਸੁਨਾਏ ਆਵਨ ਦੇਹੋ ਅਬੈ ਹਮ ਕਉ ਨਿਰਭੈ ਸੇ ਕਹਿਓ ਸਿਗਰੇ ਸਮਝਾਏ ਸੋਇਆ ਭੂਪ ਲਖਿਓ ਹਰਿ ਆਪ ਦੀ ਸੰਗ ਲੈ ਪ੍ਰਤਨਾ ਤਬ ਆਪ ਹੀ ਧਾਇਓ ਆਗੇ ਕੀਏ ਨਿਜ ਲੋਕ ਸਵੈ ਤਬ ਲੈ ਕਰਮੋ ਬਰ ਸੰਖ ਬਜਾਇਓ ਸਿਆਮ ਪਨੈ ਤੇ ਆਹਵ ਮੈਂ ਆਥੀ ਮਨ ਭੀਤਰ ਕੋ ਡਰ ਪਾਇਓ ਤਾ ਤੁਨ ਕੋ ਸੁਨ ਕੈ ਬਰ ਬੀਰਨ ਕੇ ਚਿਤ ਮਾਨੋ ਚਾਉ ਵਢਾਇਓ ਦੋਹਰਾ ਜਰਾ ਸਿੰਧ ਕੀ ਅਚਮ ਉਮਡੀ ਕ੍ਰੋਧ ਵਢਾਏ ਧਨ ਹਰਿ ਹਰਿਮਾਨ ਲੈ ਛਿਨ ਮੈਂ ਦੀਨੀ ਕਾਏ ਸਵਈਆ ਜਦ ਵੀਰ ਕਮਾਨ ਤੇ ਬਾਣ ਛੁਟੇ ਅਵਸਾਨ ਗਏ ਲਗ ਸਤਰਨ ਕੇ ਗਜਰਾਜ ਮਰੇ ਗਿਰ ਭੂ ਪਰੇ ਮਨੁ ਰੂਖ ਕਟੇ ਕਰਵਤਰਨ ਕੇ ਰਿਪ ਕੌਣ ਗਨੋ ਜੋ ਹਨੈ ਤੇ ਠਾ ਮੁਰਝਾਏ ਗਿਰੇ ਸਿਰ ਛਤਰਨ ਕੇ ਰਾਨ ਮਾਨੋ ਸਰੋਵਰਿਆਂ ਆਂਦੀ ਬਹਿ ਟੁੱਟ ਫੂ ਪਰੇ ਸਤ ਪਤਰਨ ਕੇ ਸਵਈਆ ਕਾਏ ਲਗੇ ਜਿਕ ਕੂਮਤ ਘਾਇਲ ਸਰਾਉਣ ਸੋਏ ਏਕ ਫਿਰਾ ਚਚਵਾਤਾ ਏਕ ਨਿਹਾਰ ਕੇ ਢਾਰ ਹਥਿਆਰ ਪਜੈ ਬਿਸੰਭਾਰ ਗਈ ਸੁਧ ਸਾਤਾ ਦੈ ਰਣ ਪੀੜ ਮਰੈ ਲਰ ਲਰਕੈ ਤੇ ਮਾਸ ਕੋ ਜੰਬਗ ਗੀਦ ਨਾ ਖਾਤੇ ਬੋਲਤ ਬੀ ਸੋਏ ਏਕ ਫਿਰੈ ਮਨੁ ਡੋਲਤ ਕਾਨਨ ਮੈਂ ਗਜ ਮਾਤੇ ਸੋਈਆ ਪਾਨ ਕਿਰਪਾਨ ਗਹੀ ਕਨ ਸਿਆਮ ਬੜੇ ਰਿਪਤੇ ਬਿਨ ਪ੍ਰਾਨ ਕੀਏ ਗਜ ਬਾਜਨ ਕੇ ਅਸਵਾਰ ਹਜ਼ਾਰ ਮੁਰਾਰ ਸੰਘਾਰ ਵਿਦਾਰ ਦੀਏ ਹਰ ਏਕਨ ਕੇ ਸਿਰ ਕਾਟਦਾ ਏਕ ਵੀਰਨ ਕੇ ਦੈ ਫਾਰ ਹੀਏ ਮਨੁ ਕਾਲ ਸਰੂਪ ਕਰਾਲ ਲਖਿਓ ਅਰ ਸਤਰ ਭੱਜੇ ਇਕ ਮਾਰ ਲੀਏ ਕਬਿਤ ਰੋਸ ਪਰੇ ਬੋਰੋ ਤਨਕ ਬਾਣ ਪਾਨ ਲੀਨੇ ਰਿਪਨ ਸੰਘਾਰ ਤਿਉ ਕਮਲਾ ਕੋ ਕੰਤ ਹੈ ਕੀਤੇ ਗਜ ਮਾਰੇ ਰਥੀ ਵਿਰਥੀ ਕਰ ਡਾਰੇ ਕੀਤੇ ਐਸੋ ਪਇਓ ਜੁਦ ਮਾਨੋ ਕੀਨੋ ਰੁਦਰ ਅੰਤ ਹੈ ਸੈਥੀ ਚਮਕਾਵਤ ਚਲਾਵਤ ਸੁਦਰਸ਼ਨ ਕੋ ਕਹਿ ਕਾਵਿਰਾਮ ਸਿਆਮ ਐਸੋ ਤੇਜਵੰਤ ਕੈ ਸਰੋਣਤ ਰੰਗੀਨ ਪਟ ਸੁਵਟ ਪਰਵੀਨ ਰਣ ਹਾਗ ਖੇਲ ਪੌੜ ਰਹੇ ਮਾਨੋ ਬੜੇ ਸੰਤ ਕੈ ਕਾਣ ਤੇ ਨਾ ਡਰੇ ਆਰੇ ਆਰੇ ਰਾਏ ਪਰੇ ਸਭ ਕਹਿ ਕਵ ਸਿਆਮ ਲਰਬੇ ਕੋ ਉਮਗਾਤ ਹੈ ਹੈਰਾਨ ਮੈਂ ਡੋਲ ਸੁਆਮ ਕਾਰ ਜੀ ਅਮੋਰ ਵੀਰ ਗੋਲ ਤੇ ਨਿਕਸਲ ਰਹਿ ਕੋਪ ਮੈਂ ਭਗਤ ਹੈ ਡੋਲਤ ਹੈ ਆਸ ਪਾਸ ਜੀਤ ਬੇ ਕੀ ਕਰੈ ਆਸ ਤਰਾਸ ਮਨ ਨੈਕ ਨਹੀਂ ਨਿਰਪ ਕੇ ਭਗਤ ਹੈ ਕੰਚਨੇ ਅਚਲ ਜਿਉ ਅਟਲ ਰਹਿਓ ਜਦ ਵੀਰ ਤੀਰ ਤੀਰ ਸੂਰਮਾਨ ਛਤਰ ਸੇ ਡਗਤ ਹੈ ਸੋਈਆ ਏ ਪਾਂਤ ਤੇ ਜਦ ਵੀਰ ਕਿਰਿਓ ਉਤ ਕੋ ਭਲਾ ਜਦ ਵੀਰ ਸੰਘਾਰੇ ਭਾਨ ਕਮਾਨ ਕਿਰਪਾਨਨ ਪਾਨ ਧਰੇ ਬਿਨ ਪ੍ਰਾਨ ਪਰੇ ਛਿਤ ਮਾਰੇ ਟੂਕ ਅਨੇਕੀਏ ਖਲਸੋ ਬਲ ਕਾਤਰ ਦੇਖ ਭਜੇ ਵਿਸੰਭਾਰੇ ਜੀਤਤ ਪਇਓ ਮੁਸਲੀ ਰਨ ਵੈ ਹਰਿ ਭਾ ਚਲੇ ਤਬ ਪੂਪ ਨਿਹਾਰੇ ਸਈਆ ਚਕਰਤ ਹੋਏ ਚਿਤ ਬੀਚਮੂ ਪਤ ਆਪਣੀ ਸੈਨ ਕੋ ਬੈਣ ਸੁਨਾਇਓ ਭਾਜਤ ਜਾਤ ਕਹਾ ਰਣ ਤੇ ਪਟ ਜੁਧ ਨਿਦਾਨ ਸਮੋ ਆਇਓ ਇਉਂ ਲਲਕਾਰ ਕਹਿਓ ਦਲ ਕੋ ਤਬ ਸਰਉਣਨ ਮੈਂ ਸਭ ਹੂ ਸੁਨ ਪਾਇਓ ਸ਼ਸਤਰ ਸੰਭਾਰ ਫਿਰੇ ਤਬ ਹੀ ਹਰਿ ਭੋ ਪਰੇ ਹਰਿ ਜੁਧ ਮਚਾਇਓ ਵੀਰ ਬੜੇ ਰਣ ਤੀਰ ਸੋ ਜਬ ਆਵਦ ਸ੍ਰੀ ਜਦ ਵੀਰ ਨਿਹਾਰੇ ਸਿਆਮ ਭਨੈ ਕਰ ਕੋਪ ਤਿਹੀ ਛਿਨ ਸਾਮੇ ਹੋਏ ਹਰ ਸ਼ਸਤਰ ਪ੍ਰਹਾਰੇ ਏਕਨ ਕੇ ਕਰ ਕਾਟ ਦੇ ਇਕ ਮੂੜ ਬਿਨਾ ਕਰ ਭੂ ਪਰ ਡਾਰੇ ਜੀਤ ਕੀ ਆਸ ਤਜੀ ਯਾਰ ਏਕ ਨਿਹਾਰ ਕੈ ਡਾਰ ਹਥਿਆਰ ਪਧਾਰੇ ਦੋਹਰਾ ਜਬ ਹੀ ਅਤ ਦਲ ਭਜ ਗਇਓ ਤਬ ਨਿਰਵਕਿਓ ਪਾਏ ਆਪਨ ਮੰਤਰੀ ਸਮਤ ਕਉ ਲੀਨੋ ਨਿਕਟ ਬੁਲਾਏ ਦਵਾਦ ਛੂਹਣ ਸੈਨ ਅਬ ਲੈ ਤਾ ਬਹੁ ਤੁਮ ਸੰਗ ਸ਼ਸਤਰ ਅਸਤਰ ਭੂਪਤ ਦਇਓ ਆਪਨੋ ਕਵਚ ਨਖੰਗ ਸਮਤ ਜਲਤ ਰਨ ਇਉ ਕਹਿਓ ਸੁਣੀਏ ਬਚਨ ਨਿਰਪਾਲ ਹਰ ਹਲਦਰ ਕੇਤਕ ਵਲੀ ਕਰੋ ਕਾਲ ਕੋ ਕਾਲ ਚਉਪਈ ਇਉਂ ਕਹਿ ਜਰਾ ਸਿੰਧ ਸਿਉ ਮੰਤਰੀ ਸੰਗ ਲਿਏ ਤੇ ਅਦਕ ਬਜੰਤਰੀ ਮਾਰੂ ਰਾਗ ਬਜਾਵ ਦਤਾਇਓ ਦਵਾਦਸ ਚੂਹਣ ਲੈ ਦਲ ਆਇਓ ਦੋਹਰਾ ਸੰਗ ਕਰਖਣ ਹਰਸੋਂ ਕਹਿਓ ਕਰੀਐ ਕਉਨ ਪਾਏ ਸਮਤ ਮੰਤਰ ਦਲ ਲੈ ਰਣ ਮਦ ਪਹੁੰਚੋ ਆਏ ਸੋਰਠਾ ਤਾ ਬੋਲਿਓ ਜਦ ਵੀਰ ਢੀਤ ਜੋ ਬਲ ਹਲ ਗਹੋ ਰਹੀਓ ਤੁਮ ਮਮ ਤੀਰ ਆਗੇ ਪਾਛਾ ਜਾਹੇ ਜਿਨ ਸੋਈਆ ਰਾਮ ਲਿਓ ਤਨ ਬਾਣ ਸੰਭਾਰ ਤਸਿਓ ਤਿਨ ਮੈ ਮਨ ਕੋ ਬਢਾਇਓ ਵੀਰ ਏ ਖਟੇ ਦੇ ਠੌਰ ਕਨੋ ਅਰਸਿਓ ਤਬ ਜੁਦ ਮਚਾਇਓ ਜੋ ਕੋ ਆਇ ਭਰਿਓ ਬਲ ਸਿਓ ਸੋ ਕਾਇਨ ਕੇ ਸੰਗ ਘਾਇਓ ਮੂਰਛ ਪੂਮ ਗਿਰੇ ਪੜ ਤੂਮ ਰਹੇ ਰਣ ਮੈ ਤਿਨ ਸਾਮਹਿ ਤਾਇਓ ਸੋਈਆ ਕਾਨ ਕਮਾਨ ਲਿਏ ਕਰਮ ਰਣ ਮੈਂ ਜਬ ਕੇ ਹਰ ਜਿਉ ਭਵਕਾਰੇ ਕੋ ਪ੍ਰਗਟਿਓ ਪਟੈ ਸੋ ਬਲੀ ਜਗ ਧੀਰ ਧਰੇ ਹਰ ਸੋ ਰਣ ਪਾਰੇ ਔਰ ਸੋ ਕੌਣ ਤਿਹੂ ਪੁਰ ਮੈਂ ਬਲ ਸਿਆਮ ਸੋ ਬੈਰ ਕੋ ਭਾਉ ਵਿਚਾਰੇ ਜੋ ਹਟ ਕੈ ਕੋ ਜੁਦ ਕਰੈ ਸੋ ਮਰੈ ਪਲ ਮੈਂ ਜਮ ਲੋਕ ਸਿਧਾਰੇ ਸੋਈਆ ਜਬ ਜੁਧ ਕੋ ਸਿਆਮ ਜੂ ਰਾਮ ਚੜੇ ਤਬ ਕੌਣ ਬਲੀ ਰਣ ਤੀਰ ਧਰੈ ਜੋ 14 ਲੋਕਨ ਕੋ ਪ੍ਰਤਪਾਲ ਨਿਰਪਾਲ ਸੋ ਪਾਲਕ ਜਾਨ ਲਰੈ ਜੇ ਨਾਮ ਪ੍ਰਤਾਪ ਤੇ ਪਾਪ ਟਰੈ ਤਿਹ ਕੋ ਰਣ ਪੀਤਰ ਕੌਣ ਹਰੈ ਮਿਲ ਆਪਸ ਮੈਂ ਸਭ ਲੋਕ ਕਹੈ ਰਿਪ ਸਿਧ ਜਰਾ ਬਿਨ ਆਈ ਮਰੈ ਸੂਰਠਾ ਇਥੇ ਕਰਤ ਵਿਚਾਰ ਸੁਟ ਲੋਕ ਨਿਵਕਟ ਕਮੈ ਉਤਵਲ ਸ਼ਸਤਰ ਸੰਭਾਰ ਧਾਇ ਪਰਿਓ ਨਾ ਹਨ ਡਰਿਓ ਸੋਈਆ ਮੂਸਲ ਲੈ ਮੁਸਲੀ ਕਰ ਮੈਂ ਹਰਿ ਕੋ ਪਲ ਮੈਂ ਦਲ ਪੁੰਜ ਹਰਿਓ ਹੈ ਵੀਰ ਪਰੇ ਤਰਨੀ ਪਰ ਘਾਲ ਸਰਉਣ ਤਸਿਓ ਤਨ ਤਾਹੇ ਭਰਿਓ ਹੈ ਤਾ ਛਪ ਕੋ ਜਸ ਉਚ ਮਹਾ ਮਨ ਬੀਜ ਵਿਚਾਰ ਕੈ ਸਿਆਮ ਕਰਿਓ ਹੈ ਮਾਨਹੁ ਦੇਖਨ ਕੋ ਰਣ ਕੌਤਕ ਕ੍ਰੋਧ ਭਿਆਨਕ ਰੂਪ ਧਰਿਓ ਹੈ ਸੋਇਆ ਇਤ ਓਰ ਹਲਾਜ ਜੁਦ ਕਰੈ ਉਦ ਸ੍ਰੀ ਗਰਲ ਧੁਜ ਕੋ ਭਰਿਓ ਹੈ ਸ਼ਸਤਰ ਸੰਭਾਰ ਮੁਰਾਰ ਤਵੈ ਸੈਨ ਕੇ ਭੀਤਰ ਜਾਇ ਅਰਿਓ ਹੈ ਮਾਰ ਬਿਦਾਰ ਦੇ ਦਲ ਕੋ ਰਣ ਯਾ ਬਿਦ ਚਿੱਤਰ ਬਚਿੱਤਰ ਕਰਿਓ ਹੈ ਬਾਜ ਪੈ ਬਾਜ ਰਥੀ ਰਥ ਪੈ ਗਜ ਪੈ ਗਜ ਸਵਾਰ ਪੈ ਸਵਾਰ ਪਰਿਓ ਹੈ ਸਈਆ ਏਕ ਕਟੇ ਅਦ ਵੀ ਚੌਤੇ ਭਟ ਏਕਨ ਕੇ ਸਿਰ ਕਾਟ ਗਿਰਾਜੇ ਏਕ ਕੀਏ ਬਿਰਥੀ ਤਬ ਹੀ ਗਿਰ ਭੂਮ ਪਰੇ ਸੰਗ ਬਾਨਨ ਘਾਏ ਏਕ ਕੀਏ ਕਰਹੀਨ ਬਲੀ ਪਗਹੀਨ ਕਿਤੇ ਗਰਤੀ ਨਹਿ ਆਏ ਸ਼ਾਮ ਪਨੈ ਕਿਨਹੂ ਨੀ ਤੀਰ ਤਰਿਓ ਤਬ ਹੀ ਰਣ ਛਾੜ ਪਰਾਏ ਜਾ ਦਲ ਜੀਤ ਲਿਓ ਸਗਰੂ ਜਗ ਔਰ ਕਹੂ ਰਣ ਤੇ ਨਹੀਂ ਹਾਰਿਓ ਇੰਦਰ ਸੇ ਭੂਪ ਅਨੇਕ ਮਿਲੇ ਤਿਨ ਤੇ ਕਬਹੂ ਨਹੀਂ ਜਾ ਪਗ ਟਾਰਿਓ ਸੋ ਕਨ ਸ਼ਾਮ ਭਜਾਇ ਦਿਓ ਪਲ ਮੈਂ ਨ ਕਿਸੈ ਧਨਵਾਨ ਸੰਭਾਰਿਓ ਦੇਵ ਦੇਵ ਕਰੈ ਉਪਮਾਨ ਸ੍ਰੀ ਜਦ ਵੀਰ ਬਡੋ ਰਣ ਪਾਰਿਓ ਦੋਹਰਾ ਦਵੈ ਸੁਨੀ ਸੈਨ ਰਣ ਦਈ ਸਿਆਮ ਜਬ ਘਾਏ ਮੰਤਰੀ ਸੁਮਤ ਸਮੇਤ ਦਲ ਕੋ ਪਰਿਓ ਅਰ ਰਾਏ ਸਵਈਆ ਤਾਏ ਪਰੇ ਕਰ ਕੋ ਤਵੈ ਪੜ ਦੈ ਮੁਖ ਢਾਲ ਲੈ ਕਰਵਾਰੈ ਸਾਮੈ ਆਏ ਹਠੀ ਹਠ ਸਿਉ ਕਨ ਸਿਆਮ ਕਾਏ ਪਾਤ ਕਰੈ ਮੂਸਲ ਚੱਕਰ ਗਦਾ ਕਹਿ ਕਹਿ ਸੋ ਹਤੈ ਹਰਿ ਕਉ ਝੂਠੈ ਚਿੰਗਾਰੈ ਮਾਨੋ ਲੋਹਾਰ ਲਿਏ ਕਨ ਹਾਥਨ ਲੋਹ ਕਰੀਰੇ ਕੋ ਕਾਮ ਸਵਾਰੈ ਸਵਈਆ ਤਉ ਲਗ ਹੀ ਬਰਮਾ ਆਇ ਹੈ ਸਿਆਮ ਸਹਾਇ ਕੇ ਕਾਰਨ ਔਰ ਅਕਰੂਰ ਲੈ ਸੰਗ ਜਾਦਵ ਧਾਇ ਪਰਿਓ ਅਰਿਬੀਰ ਵਿਦਾਰਨ ਸ਼ਸਤਰ ਸੰਭਾਰ ਸਵੈ ਆਪਣੇ ਕਵ ਸਿਆਮ ਕਹੈ ਮੁਖ ਮਾਰ ਉਚਾਰਨ ਔਰ ਦੂ ਅਤ ਜੁਦ ਪਇਓ ਸੋ ਗਦਾ ਬਰਛੀ ਕਰਵਾਰ ਕਟਾਰਨ ਸੁਇਆ ਆਵਤ ਹੀ ਬਰਮਾ ਕ੍ਰਿਤ ਵਰ ਸੈਨ ਹੁਤੇ ਸੋ ਕਨੇ ਪਟ ਕੂਟੇ ਏਕ ਬਰੇ ਬਿਵਖੰਡਤ ਹੀ ਏ ਗਿਰੇ ਧਰ ਪੈ ਸਿਰ ਫੂਟੇ ਏਕ ਮਹਾ ਬਲਵਾਨ ਕਮਾਨਨ ਤਾਨ ਚਲਾਵਤ ਓ ਸਰ ਛੂਟੇ ਕਾਜ ਵਸੇਰੇ ਕੇ ਰਹਿਣ ਸਮੈ ਮਧਿਆਨ ਮਨੋ ਤਰ ਪੈ ਖਗ ਟੂਟੇ ਏਕ ਕਬੰਧ ਲਿਏ ਕਰਵਾਰ ਫਿਰੈ ਰਣ ਭੂਮ ਕੇ ਪੀਤਰ ਡੋਲਤ ਧਾਇ ਪਰੈ ਤੇ ਔਰ ਬਲੀ ਭਟ ਜੋ ਤੇ ਕੋ ਲਲਕਾਰ ਕੈ ਬੋਲਤ ਏਕ ਪਰੇ ਗਿਰ ਪਾਏ ਕਟੇ ਉਠਵੇ ਕਹੋ ਬਾਹਨ ਕੋ ਬਲ ਤੋਲਤ ਏਕ ਕੱਟੀ ਭੁਜ ਯੋ ਤਰਫੈ ਜਲਹੀਨ ਜਿਉ ਮੀਨ ਪਰਿਓ ਝਕ ਝੋਲਤ ਏਕ ਕਬੰਦ ਬਿਨਾ ਹਥਿਆਰਨ ਰਾਮ ਕੈ ਰਣ ਮੈਂ ਦੌਰੈ ਸੁੰਡਨ ਤੇ ਗਜ ਰਾਜਨ ਕੋ ਗਹਿ ਕੈ ਕਰ ਕੈ ਬਲ ਸੋ ਝਕ ਚੋਰੈ ਭੂਮ ਗਿਰੇ ਮ੍ਰਿਤ ਅਸਵਨ ਕੀ ਦੂ ਹਾਥਨ ਸੋ ਗਹਿ ਗਰੀਬ ਮਰੋਰੈ ਸਿੰਦਨ ਕੈ ਸਵਾਰਨ ਕੇ ਸਿਰ ਏਕ ਚਪੇਟ ਹੀ ਕੇ ਸੰਗ ਤੋਰੈ ਸੋਈਆ ਕੂਦਤ ਹੈ ਰਨ ਵੈ ਭਟ ਏਕ ਕੁਲਾਚਨ ਦੈ ਕਰ ਜੁਦ ਕਰੈ ਇਕ ਬਾਣ ਕਮਾਨ ਕਿਰਪਾਨਨ ਤੇ ਕਵਿ ਰਾਮ ਕਹੈ ਨਰਤੀ ਕੋ ਡਰੈ ਇਕ ਕਾਇਰ ਤਰਾਸ ਬਢਾਇ ਚਿਤੈ ਰਨ ਭੂਮੂ ਤੇ ਤਜ ਸ਼ਸਤਰ ਟਰੈ ਇਕ ਲਾਜ ਪਰੇ ਪੁਨ ਆਏ ਅਰੈ ਲਰ ਮਰਕੈ ਮਰ ਗਿਰ ਭੂਮ ਪਰੈ ਸੋਈਆ ਬ੍ਰਿਜ ਪੂਖਣ ਚੱਕਰ ਸੰਭਾਰਤ ਹੀ ਤਬ ਹੀ ਦਲ ਬੈਰਨ ਕੋ ਧਸ ਕੈ ਬਿਨ ਪ੍ਰਾਨ ਕੀਏ ਬਲਵਾਨ ਕਨੇ ਕਬ ਸਿਆਮ ਪਨੈ ਸੋ ਕਛੂ ਹਸ ਕੈ ਇਕ ਚੂਰਨ ਕੀਨ ਗਦਾ ਗਹਿ ਕੈ ਇਕ ਪਾਸ ਕੇ ਸੰਗ ਲਿਏ ਕਸ ਕੈ ਜਦ ਵੀਰ ਅਯੋਧਨ ਮੈਂ ਬਲ ਕੈ ਅਰ ਵੀਰ ਲਿਏ ਸਭ ਹੀ ਬਸ ਕੈ ਸਵਈਆ ਬਲ ਪਦਰਿ ਤੇ ਬਹੁ ਵੀਰ ਹਰੇ ਬ੍ਰਿਜਨਾਥ ਤੈ ਬਹੁ ਸੂਰ ਸੰਘਾਰੇ ਜੋ ਸਭ ਜੀਤ ਫਿਰੈ ਜਗ ਕੋ ਹਰੀ ਗਾਠ ਭਰੀ ਨਿਰਪਕਾਮ ਸਵਾਰੇ ਤੇ ਕਨ ਸਿਆਮ ਅਯੋਧਨ ਮੈਂ ਬਿਨ ਪ੍ਰਾਨ ਕੀਏ ਅਰ ਭੂ ਪਰ ਡਾਰੇ ਇਉ ਉਪਮਾ ਉਪਜੀ ਜੀ ਮੈਂ ਕਦਲੀ ਮਨੋ ਪੌਨ ਪ੍ਰਚੰਡ ਖਾਰੇ ਜੋ ਰਣ ਮੰਡਨ ਸਿਆਮ ਕੇ ਸੰਗ ਭਲੇ ਧਾਮਨ ਕਉ ਤਜ ਧਾਏ ਏਕ ਰਥੇ ਗਜਰਾ ਚੜੈ ਇਕ ਬਾਜਨ ਕੇ ਅਸਵਾਰ ਸੁਹਾਏ ਤੇ ਕਨ ਜਿਉ ਰਾਜ ਕੇ ਪੌਰਖ ਪੌਣ ਬਹਿ ਛਿਨ ਮਾਹੇ ਉਡਾਏ ਕਾਇਰ ਭਾਜਤ ਐਸੇ ਕਹੈ ਅਬ ਪ੍ਰਾਨ ਰਹੈ ਮਨੁ ਲਖਨ ਪਾਏ ਸਵਈਆ ਸ਼ਾਮ ਕੇ ਛੂਟਤ ਮਨ ਚੱਕਰ ਸੋ ਚੱਕਰਤ ਹੋਏ ਰਤ ਚੱਕਰ ਪ੍ਰਭਾਵਤ ਏਕ ਬਲੀ ਕੁਲ ਲਾਜ ਦੀਏ ਦ੍ਰਿੜ ਹੋਏ ਹਰ ਕੇ ਸੰਗ ਜੁਜ ਮਚਾਵਤ ਔਰ ਬੜੇ ਨਿਰਪਲੈ ਨਿਰਪਿਆਇ ਐਸੇ ਆਵਤ ਹੈ ਚਲੇ ਗਾਲ ਬਜਾਵਤ ਵੀਰ ਬੜੇ ਜਦ ਵੀਰ ਕੋ ਦੇਖਨ ਚੌਕ ਜੜੇ ਲਰਬੇ ਕਹੋ ਧਾਵਤ ਸ੍ਰੀ ਬ੍ਰਿਜਨਾਥ ਤਬੈ ਤਿਨਹੀ ਧਨ ਧਾਨ ਕੈ ਬਾਣ ਸਮੂਹ ਚਲਾਵਤ ਆਣ ਲਗੇ ਪਟ ਏਕਨ ਕੋ ਨਟ ਸਾਲ ਪੈ ਮਨ ਮੈ ਦੁਖ ਪਾਵਤ ਏਕ ਤੁਰੰਗਨ ਕੀ ਪੁਜਬਾਨ ਲਗੈ ਅਤ ਰਾਮ ਮਹਾ ਛਬ ਪਾਵਤ ਸਾਲ ਮੁਨੀ ਸੁਰ ਕਾਟੇ ਹੁਤੇ ਬ੍ਰਿਜ ਰਾਜ ਮਨੋ ਤੇ ਪੰਖ ਬਨਾਵਤ ਚੌਪਈ ਤਬ ਸਭ ਸਤਰ ਕੋ ਮਨ ਪਰੇ ਘੇਰ ਲਿਓ ਹਰ ਨੈਕ ਨਾ ਡਰੇ ਵਿਵਧਾ ਯੁਧ ਲੈ ਆਹੋ ਕਰੈ ਮਾਰ ਮਾਰ ਮੁਖ ਤੇ ਉਚਰੈ ਸੋਈਆ ਕ੍ਰੋਧ ਦਸਿੰ ਕਿਰਪਾਨ ਸੰਭਾਰ ਕੈ ਸਿਆਮ ਕੈ ਸਾਹਮੇ ਢੇਰ ਉਚਾਰਿਓ ਕੇਸ ਗਹੇ ਖੜਗੇਸ ਬਲੀ ਜਬ ਛਾੜ ਦਿਓ ਤਬ ਚੱਕਰ ਸੰਭਾਰਿਓ ਗੋ ਰਸ ਖਾਤ ਗੁਆਰਨ ਵੈ ਦਿਨ ਭੂਲ ਗਏ ਅਬ ਜੁਦ ਵਿਚਾਰਿਓ ਸਿਆਮ ਪਣੈ ਜਦ ਵੀਰ ਕੋ ਮਾਨੋ ਬੈਨਨ ਬਾਨਨ ਕੈ ਸੰਗ ਮਾਰਿਓ